ਸ਼ਲੋਕ ਮਹੱਲਾ ਪਹਿਲਾ ਸਿਮਲ ਰੂਪ ਸਰਾਇਰਾ ਅਤੀ ਦੀਰਗ ਅਤੀ ਮੁਚ ਬਸ ਜੇ ਤਾਂ ਭਾਵ ਭੰਗ ਕਰ ਦੀ ਜਸ ਦਊਗਾ ਫਿਰ ਤਾਂ ਮਿਲ ਜੂਗੀ ਮੁਕਤੀ ਤੇ ਨਹੀਂ ਕੀ ਹੋਊਗਾ ਭਾਵ ਭਗਤ ਤਾਂ ਹੈ ਨਹੀਂ ਫਿਰ ਰੁਖ ਰੁਖਾ ਤੇਰਾ ਤਾਂ ਬਹੁਤ ਦੂਰੋਂ ਪਤਾ ਬਹੁਤ ਬੜੇ ਬੜੇ ਹੋਰਡਿੰਗ ਲੱਗੇ ਹੋਏ ਨੇ ਬਹੁਤ ਦੁਨੀਆ ਜਾਣਦੀ ਹੈ ਸਾਰੇ ਮੁਲਕਾਂ 'ਚ ਫਲਾਣਾ ਸੰਤ ਹੈਗਾ ਬਹੁਤ ਅਮੀਰ ਹੈ ਪਰ ਹੈਗਾ ਉਸੇ ਰੁਖ ਹੱਥ ਦੀਰਘਾ ਤੋਂ ਉੱਚ ਦੀਰਘ ਵੀ ਹੈ ਉਹ ਪ੍ਰਾਪਰਟੀ ਵਾਲਾ ਜਾਣ ਪਛਾਣ ਵਾਲਾ ਬਹੁਤ ਸੰਗਤ ਨਾਲ ਜੁੜੀ ਹੋਈ ਹੈ ਤਦੀਰਗ ਦੂਰੋਂ ਬਹੁਤ ਦੂਰੋਂ ਦੀ ਲੈ ਰੋ ਸਾਨੂੰ ਦੀਲ ਦੌੜ ਹੱਥ ਅਤਬੁੱਚ ਓਏ ਜੇ ਆਵੇਂ ਆਸ ਕਰ ਜਾਏ ਨਿਰਾਸੇ ਕੇ ਪਰ ਜੇ ਕੋਈ ਗੁਰਮੁਖ ਚਲਿਆ ਜਾਵੇ ਉਹਦੇ ਕੋ ਆਸ ਕਰਕੇ ਵੀ ਇੱਥੋਂ ਕੁਝ ਮੈਨੂੰ ਗਿਆਨ ਮਿਲੂ ਉੱਤੇ ਕੁਝ ਨਹੀਂ ਹੁੰਦਾ ਨਿਰਾਸਾ ਆਊਗਾ ਜੇ ਪੰਛੀ ਕੋਈ ਚਲਿਆ ਜਾਵੇ ਉਹ ਦਰਖਤ ਤੇ ਬੈਠ ਕੇ ਬੜੇ ਫੁੱਲ ਲਾਲ ਲਾਲ ਚਮਕਦੇ ਹੁੰਦੇ ਨੇ ਨਾ ਦੂਰੋਂ ਸਿਬਲ ਦੇ ਸਾਰੇ ਸਰੀਰ ਤੇ ਕੱਡੇ ਹੁੰਦੇ ਨੇ ਸਿਬਲ ਦੇ ਤੁਸੀਂ ਸ਼ਾਇਦ ਦੇਖਿਆ ਹੋਵੇ ਕਿ ਇਹਦੇ ਸਰੀਰ ਤੇ ਵੀ ਕੱਡੇ ਹੁੰਦੇ ਨੇ ਜਿੰਨੀ ਪੂਰਾ ਖੇਲੀ ਤੇ ਥੱਲੇ ਤੋਂ ਉੱਤੇ ਦੇ ਕੰਡੇ ਕੰਡੇ ਹੁੰਦੇ ਨੇ ਮੋਟੇ ਮੋਟੇ ਰਹਿ ਜਾਂਦੇ ਨੇ ਟਾਣਿਆਂ ਤੇ ਬਰੀਕ ਬਰੀਕ ਨਾਲ ਹੁੰਦੇ ਨੇ ਇੱਕ ਸਿੰਬਲ ਦੇ ਉੱਤੇ ਕੰਡੇ ਜ਼ਿਆਦਾ ਹੁੰਦੇ ਨੇ ਇੱਕ ਜਿਹੜਾ ਖੈਰ ਹੁੰਦਾ ਉਹਦੇ ਤੇ ਕੰਡੇ ਜ਼ਿਆਦਾ ਹੁੰਦੇ ਨੇ ਜਿਹੜਾ ਕੱਥਾ ਬਣਦਾ ਉਹ ਤਾਂ ਤੁਸੀਂ ਦੇਖਿਆ ਹੋਊਗਾ ਖੈਰ ਤਾਂ ਬਸ ਉਹ ਹੀ ਸਿੰਬਲ ਹੁੰਦਾ ਫੁੱਲ ਲੱਗਦੇ ਨੇ ਫਲ ਵੀ ਲੱਗਦੇ ਨੇ ਬੜੇ ਸੋਹਣੇ ਫੁੱਲ ਹੁੰਦੇ ਨੇ ਦੂਰੋਂ ਹੁਣ ਉੱਚਾ ਦਰਖਤ ਹੁੰਦਾ ਉਹ ਦੇਖ ਕੇ ਆਉਂਦਾ ਦੂਰੋਂ ਵੀ ਬਾਦਲ ਫੁੱਲ ਨੇ ਨਾ ਰੰਗ ਬੜਾਇਆ ਵੀ ਤੇ ਫਲ ਵੀ ਵਧੀਆ ਹੋਣੇ ਨੇ ਖਾਣ ਵਾਲੇ ਵੀ ਜੇ ਬੜਾ ਸੰਤ ਹੈ ਤਾਂ ਕੋ ਗਿਆਨ ਵੀ ਬੜਾ ਹੋਣਾ ਕੋਈ ਆਜਵੇ ਭਲੇਖੇ ਸਰ ਕੋਈ ਜੇ ਆਵੇ ਆਸਕਰ ਆਸਕਰ ਜਾਹੇ ਰਸੇ ਕਿਤ ਬਸ ਫਿਰ ਨਰਾਸੇ ਕਿਤ ਹੀ ਹੀ ਜਾਂਦੇ ਜਿੰਨੇ ਆਉਂਦੇ ਨੇ ਮਿਲਦਾ ਕਿਸੇ ਨੂੰ ਤਾਂ ਕੁਝ ਨਹੀਂ ਫਲ ਫਿੱਕੇ ਫੁੱਲ ਬਕ ਬਕੇ ਨਾਲ ਉਹਦਾ ਜਿਹੜਾ ਗਿਆਨ ਹੈ ਫਿੱਕਾ ਹੁੰਦਾ ਫਲ ਗਿਆਨ ਹੁੰਦਾ ਗਿਆਨ ਫੜ ਲੱਗਿਆ ਕਰਮ ਫੁੱਲ ਫਲ ਗਿਆ ਫੁੱਲ ਗਿਆਨ ਉਹਦਾ ਫਿੱਕਾ ਹੁੰਦਾ ਮਾਇਆ ਦਾ ਗਿਆਨ ਹੁੰਦਾ ਫਿੱਕੇ ਦਾ ਉਹਨੂੰ ਮਾਇਆ ਕੱਚਾ ਗਿਆਨ ਹੁੰਦਾ ਫਲ ਫਿੱਕੇ ਫੁੱਲ ਬਕ ਬਕੇ ਜਿਹੜੇ ਫੁੱਲ ਨੇ ਉਹ ਜਮਾ ਬਕ ਬਕੇ ਹੁੰਦੇ ਨੇ ਫੁੱਲ ਕੀ ਹੁੰਦੇ ਨੇ ਜਿਹੜਾ ਕਰਮ ਕਾਂਡ ਦੱਸਦਾ ਫੁੱਲ ਹੁੰਦੇ ਨੇ ਜਿਹੜੇ ਕਰਮ ਕਾਂਡ ਦੱਸਦਾ ਬਕ ਬਕੇ ਨੇ ਜਿਵੇਂ ਜੋ ਕਰਾਉਂਦੇ ਨੇ ਸਭ ਬਕ ਬਕਾ ਹੈ ਕੋਈ ਜੋ ਕਰਾਉਂਦਾ ਕੋਈ ਕੁਝ ਕਰਾਉਂਦਾ ਕੋਈ ਕੁਝ ਕਰਾਉਂਦਾ ਇਹ ਸਭ ਬਕ ਬਕਾਈ ਇਹਨਾਂ ਦਾ ਕੰਮ ਕੰਮ ਨਾ ਆਵੇ ਪੱਤ ਕੰਮ ਨਾ ਆਵੇ ਪੱਤ ਨਾ ਹੋ ਇਹਨਾਂ ਦਾ ਪੱਤਾ ਕੰਮ ਹੁੰਦਾ ਕੁਝ ਵੀ ਕੰਮ ਦੀ ਹੁੰਦਾ ਲੱਕੜ ਵੀ ਨਹੀਂ ਚੱਗੀ ਹੁੰਦੀ ਉਹਦੀ ਉਹ ਦੀ ਲੱਕੜ ਵੀ ਨਹੀਂ ਪੱਤਾ ਵੀ ਨਹੀਂ ਕੰਮ ਹੁੰਦਾ ਹਰ ਫਿੱਕੇ ਖੁਦ ਬੰਦ ਫੱਕੇ ਕੰਮ ਨਾ ਆਵੇ ਕੰਮ ਨਾ ਆਵੇ ਬਿਠਤ ਦੀਵੀ ਨਾਨਕਾ ਗੁਣ ਜੀ ਹੈ ਜਿਹੜੀ ਬਿਠਤ ਹੈ ਸੱਚ ਹੈ ਜਿਹੜਾ ਪ੍ਰੇਮ ਹੈ ਜਿਹੜਾ ਮਿੱਠਤ ਨੀਵੀਂ ਇਹ ਨੀਵੀਂ ਹੁੰਦਾ ਮਿੱਠਤ ਨੀਵੀਂ ਇਹ ਨੀਵੀਂ ਹੁੰਦੀ ਆ ਮਿੱਠੇ ਨੀਵੀਂ ਜਗ੍ਹਾ ਹੁੰਦੀ ਆ ਨਾਨਕਾ ਗੁਣ ਚੰਗਿਆਈਆਂ ਗੁਣ ਵੀ ਹੁੰਦੀ ਆ ਚੰਗਿਆਈਆਂ ਵੀ ਹੁੰਦੀਆਂ ਤੇ ਤਤ ਗਿਆਨ ਵੀ ਹੁੰਦਾ ਤਤ ਦੀ ਗੱਲ ਵੀ ਹੁੰਦੀ ਆ ਉਹ ਆਪਣੇ ਆਪ ਨੂੰ ਬਹੁਤਾ ਡੱਬਰ ਨਹੀਂ ਕਰਦੇ ਬਹੁਤਾ ਪਰਪੰਚ ਨਹੀਂ ਕਰਦੇ ਉਹਨਾਂ ਨੂੰ ਬਹੁਤੇ ਹੋਲਡਿੰਗ ਬੋਲਡਿੰਗ ਲਾਉਣ ਦੀ ਲੋੜ ਨਹੀਂ ਹੁੰਦੀ ਇਸ਼ਤਿਹਾਰ ਦੇਣ ਦੀ ਲੋੜ ਨਹੀਂ ਹੁੰਦੀ ਉਹਨਾਂ ਨੂੰ ਏਜੰਟ ਬਣਾਉਣ ਦੀ ਲੋੜ ਨਹੀਂ ਹੁੰਦੀ ਤੋ ਫਟਾਫਟ ਜੀ ਨਾ ਮਸ਼ਹੂਰ ਹੋਣਾ ਏਜੰਟ ਬਣਾਉਣੇ ਪੈਂਦੇ ਨੇ ਸਮਝਿਆ ਜੀ ਕਿ ਉਹਨੂੰ ਪਤਾ ਵੀ ਸੱਚ ਹੌਲੀ ਹੌਲੀ ਸੱਚ ਦੀ ਲੰਬੀ ਉਮਰ ਹੈ ਹੌਲੀ ਹੌਲੀ ਉਹ ਫੈਲਦਾ ਹੁੰਦਾ ਹੌਲੀ ਹੌਲੀ ਜੜ ਫੜਦਾ ਇੱਕ ਤਾਂ ਵੀ ਇਹਦੇ ਨਾਲ ਗਾਹ ਕਿੰਨੇ ਹੁੰਦੇ ਨੇ ਬੱਲੇ ਬੱਲੇ ਹੁੰਦੇ ਨੇ ਉਹਨਾਂ ਨੇ ਤਾਂ ਭੀੜ ਇਕੱਠੀ ਕਰਨੀ ਹੁੰਦੀ ਹੈ ਭੇਡਾਂ ਇਕੱਠੀਆਂ ਕਰਨੀਆਂ ਜਿਹਨੇ ਮਰਜ਼ੀ ਗੱਲ ਨੰਦਰ ਨੰਦਰ ਤੇ ਆ ਜਾਂਦੇ ਨੇ ਉਹ ਮਤਲਬ ਜੱਗਾ ਵਧੀਆ ਲੰਗਰ ਲਾ ਦਿੰਦੇ ਉਹ ਸਿਰਫ ਸਿਆਸੀ ਗੱਲਾਂ ਨੇ ਸੰਸਾਰੀ ਗੱਲਾਂ ਨੇ ਸੰਸਾਰੀ ਖਿਆਤੀ ਪ੍ਰਾਪਤ ਕਰਨੀ ਵਡਿਆਈ ਪ੍ਰਾਪਤ ਕਰਨੀ ਸੰਸਾਰੀ ਇਹਦੇ ਨਾਲ ਸੱਚ ਦਾ ਕੋਈ ਸਬੰਧ ਨਹੀਂ ਪਿੱਠ ਤੇਰੀ ਵੀ ਨਾਨਕਾ ਗੁਣ ਜਜਾਈਆਂ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਈ ਹੁਣ ਸੁਭਾਅ ਹੈ ਸਿੰਬਲ ਦਾ ਸਿੰਬਲ ਵੱਡਾ ਹੁੰਦਾ ਸਾਰੇ ਉਹ ਤੋਂ ਛੋਟੇ ਹੀ ਹੁੰਦੇ ਜਿਹੜਾ ਸੰਤ ਵੱਡਾ ਹੈ ਉਹ ਕਹਿੰਦਾ ਸਾਰੇ ਮੈਨੂੰ ਆ ਕੇ ਮੱਥਾ ਟੇਕਣ ਆਦਮੀ ਦਾ ਵੀ ਸੁਭਾਅ ਹੈ ਕਿ ਹਰੇਕ ਮੈਨੂੰ ਮੇਰੇ ਅੱਗੇ ਨਹੀਂ ਹੋਵੇ ਤਾਂ ਹੀ ਰਾਜਾ ਬਣਦਾ ਤਾਂ ਹੀ ਵੱਡਾ ਬਣਦਾ ਪਰ ਕੋਈ ਦੂਜੇ ਨੂੰ ਨੀਵਾ ਹੋਣਾ ਕੋਈ ਚੰਗਾ ਨਹੀਂ ਸਮਝਦਾ ਚਾਹੁੰਦਾ ਨਹੀਂ ਭਾਵੇਂ ਹੋਣਾ ਪੈਂਦਾ ਉਹ ਅਲੱਗ ਗੱਲ ਹੈ ਪਰ ਕੋਈ ਨਹੀਂ ਨਾ ਕੋਈ ਕੋਈ ਨਹੀਂ ਨੀਵਾ ਹੋਣਾ ਚਾਹੁੰਦਾ ਦੂਜੇ ਤੇ ਸੁਭਾਅ ਹੈ ਆਦਮੀ ਦਾ ਫਿਤਰਤ ਹੈ ਸਾਰੇ ਮੈਨੂੰ ਨੀਵਾ ਹੋਣ ਮੇਰੇ ਅੱਗੇ ਦੂਜੇ ਨੂੰ ਨਹੀਂ ਨੀਵਾ ਹੋਣਾ ਕੋਈ ਚਾਹੁੰਦਾ ਚਾਹੁੰਦਾ ਮੇਰੇ ਅੱਗੇ ਨਹੀਂ ਵਿਹੁਲ ਤਰ ਤਰਾਜੂ ਤੋਲੀ ਹੈ ਨਵੇਂ ਸਗੌਰਾ ਹੋਏ ਪਰ ਜੇ ਆਪਾਂ ਤਕੜੀ ਲੈ ਕੇ ਤੋਲਣ ਲੱਗੀਏ ਦੀਵਾ ਪਾਸਾ ਭਾਰਾ ਹੁੰਦਾ ਜਿਹੜਾ ਦੀਵਾ ਹੋਵੇ ਉਹ ਵਜ਼ਨ ਹੋ ਜਿਆਦਾ ਹੁੰਦਾ ਜਿਹੜਾ ਪਾਲਣਾ ਦੀਵਾ ਹੋਵੇ ਵਜ਼ਨ ਉਹ ਜਿਆਦਾ ਕਿ ਉੱਚੇ ਵਾਲੇ ਜਿਆਦਾ ਹੈ ਅਸਰ ਨੂੰ ਕੋਲਾ ਹੁੰਦਾ ਪਾਉ ਵਿੱਚ ਭਾਰਾ ਕੀਤੀ ਹੈ ਪਾਉ ਬੁੱਝ ਬੁੱਝ ਮੋਟਾ ਭਾਰਾ ਵੱਡਾ ਤੋਲ ਤੁਰਮਤ ਹੌਲੀ ਬੋਲੇ ਬੋਲ ਤੁਰਮਤ ਦੇ ਹਲਕੇ ਬੋਲ ਹੁੰਦੇ ਨੇ ਹਲਕੀਆਂ ਗੱਲਾਂ ਹੁੰਦੀਆਂ ਨੇ ਵਜ਼ਨਦਾਰ ਗੱਲ ਨਹੀਂ ਸੱਚ ਦੀ ਗੱਲ ਵਜ਼ਨਦਾਰ ਹੁੰਦੀ ਹੈ ਔਰ ਸੱਚ ਦੀਵਾਨ ਹੈ ਅਪਰਾਧੀ ਦੂਣਾ ਨੇ ਮੈਂ ਜੋ ਹੰਤਾ ਮੇਰੇ ਹੈ ਜੇ ਹੁਣ ਆਪਾਂ ਨੀਵੇਂ ਦੀ ਵੀ ਗੱਲ ਕਰ ਲਈਏ ਨਾ ਕਈ ਅਪਰਾਧੀ ਫਰਾਦ ਕਰਕੇ ਜਾਣ ਬੁੱਝ ਕੇ ਵੀ ਨਹੀਂ ਮੰਨਦੇ ਸੰਤ ਜੇ ਬਗੈਰ ਚਰਨਾਂ ਦੀ ਧੂੜ ਆਏ ਆ ਉਹ ਇਹ ਉਹਨੂੰ ਨੀਵਾ ਨਾ ਮੰਨ ਲਿਓ ਕਿਤੇ ਸੱਚੀ ਉਹ ਨੀਵਾ ਹੀ ਆ ਅੰਦਰੋਂ ਨੀਵਾ ਬਾਹਰੋਂ ਵੀ ਦਿਖਾਵਾ ਕਰਦਾ ਨੀਵਾ ਹੁਣ ਅਪਰਾਧੀ ਧੂਣਾ ਨੇ ਜੋ ਹੰਤਾ ਮਰਗਾ ਜਿਵੇਂ ਹੰਤਾ ਮਰਗਾਏ ਮਰਗ ਦੇ ਉੱਤੇ ਜਦ ਹਮਲਾ ਕਰਦਾ ਹੈ ਛੇੜ ਚਿੱਤਾ ਉਹ ਦੀਵਾ ਹੋ ਕੇ ਹਮਲਾ ਕਰਦਾ ਹੈ ਕਿੱਥੇ ਤੱਕ ਲੈ ਉਹਦੀ ਬਿਰਗ ਦੇ ਸ਼ਿਕਾਰ ਕਰਨ ਵਾਲੇ ਦੀ ਗੱਲ ਕੀਤੀ ਹੈ ਇਹਨਾਂ ਨੇ ਤੇ ਵਿਚਾਰ ਹੋਰ ਵੀ ਮਿਸਾਲਾਂ ਦਿੱਤੀਆਂ ਨੇ ਕਮਾਨ ਜਿੰਨੀ ਝੁਕਦੀ ਹੈ ਉਹਨਾਂ ਤੀਰ ਗਾਂ ਜਾਂਦਾ ਸੱਪ ਜਾਂ ਖੜਾ ਹੁੰਦਾ ਹੈ ਦੀਵਾ ਹੁੰਦਾ ਤੇ ਡੰਗ ਮਾਰਦਾ ਇਹ ਜੀ ਮਿਸਾਲਾਂ ਕਈ ਦਿੱਤੀ ਹੋਈ ਹੈ ਸੀਸ ਨਵਾਈਆ ਕਿਆ ਥੀ ਹੈ ਜਾਂ ਹਿਰਦੇ ਕੁਸਦੇ ਜਾਏ ਜੇ ਆ ਕੇ ਸਿਰ ਨਵਾ ਵੀ ਦਿੱਤਾ ਕੀ ਫਰਕ ਪਾਇਆ ਯਾਰ ਹਿਰਦਾ ਦੀ ਸ਼ੁੱਧ ਹੁਣ ਰੋਜ਼ ਜਾ ਕੇ ਜਿਹੜੇ ਜ਼ਿਆਦਾ ਪਖੰਡੀ ਨੇ ਉਹ 5-5 ਮਿੰਟ ਗੁਰੂ ਗ੍ਰੰਥ ਸਾਹਿਬ ਪੂਰੇ ਪੜ੍ਹ ਰਹਿੰਦੇ ਨੇ ਜਾ ਕੇ ਪਖੰਡੀ ਜ਼ਿਆਦਾ ਨੇ ਬੰਨਣਾ ਉਹਨਾਂ ਨੇ ਇੱਕ ਅੱਖਰ ਵੀ ਨਹੀਂ ਸਿਰਫ ਸਾਬਤ ਕਰਦੇ ਨੇ ਵੀ ਅਸੀਂ ਬਹੁਤ ਜ਼ਿਆਦਾ ਭਗਤ ਹਿਰਦਾ ਸੀਸਨ ਵਾਲੇ ਕਿਆ ਗਿਆ ਇਹਦਾ ਮਤਲਬ ਹੈ ਗੁਰਬਾਣੀ ਇਹ ਕਹਿੰਦੀ ਹੈ ਜੇ ਅਸੀਂ ਗੁਰੂ ਮੰਨਦੇ ਹਾਂ ਵੀ ਮੈਨੂੰ ਮੱਥਾ ਟੇਕਣ ਦਾ ਕੋਈ ਫਰਕ ਨਹੀਂ ਹੈ ਕੋਈ ਟੇਕੇ ਕੋਈ ਨਾ ਟੇਕੇ ਜਿਹਦਾ ਹਿਰਦਾ ਸ਼ੁੱਧਾ ਜੇ ਮੈਨੂੰ ਸਾਰਾ ਦਿਨ ਵੀ ਨਕਲ ਹੋ ਰਹੀ ਆ ਵੀ ਮੇਰੇ ਤੋਂ ਦਾ ਕੋਈ ਅਸਰ ਨਹੀਂ ਪੈਂਦਾ ਜੇ ਉਹਦਾ ਹਿਰਦਾ ਸ਼ੁੱਧ ਨਹੀਂ ਜੇ ਉਹਨੇ ਬਾਣੀ ਦਾ ਕੋਈ ਅੱਖਰ ਨਹੀਂ ਬਣਨਾ ਮੈਨੂੰ ਸਾਰਾ ਦਿਨ ਨਕ ਰਗੜੀ ਜਾਵੇ ਚਾਹੇ ਮੇਰੇ ਅੱਗੇ ਮੇਰੇ ਤੇ ਕੋਈ ਉਹਦਾ ਅਸਰ ਨਹੀਂ ਨਕ ਰਗੜੇ ਦਾ ਪੈਣਾ ਕੁਰਬਾਨੀ ਇਹ ਕਹਿੰਦੀ ਹੈ ਨੂੰ ਗੁਰੂ ਮੰਨਦੇ ਹੋਏ ਗੁਰੂ ਇਹ ਬੋਲਦਾ ਜਿਹੜਾ ਜ਼ਿਆਦਾ ਰੋਜ਼ ਆ ਗਏ ਐ ਕਰਦਾ ਉਹ ਅਪਰਾਧੀ ਹੈ ਗੁਰੂ ਨੂੰ ਬਲੈਕਮੇਲ ਕਰਦਾ ਉਹਨੂੰ ਬੇਵਕੂਫ ਸਮਝਦਾ ਵੀ ਸ਼ਾਇਦ ਮੇਰੇ ਤੇ ਭਰੋਸਾ ਕਰ ਲੂ ਉਹ ਤੂੰ ਆਪਣੇ ਤਬਦੀਲੀ ਨਹੀਂ ਲਿਆਉਂਦਾ ਉਹਨੂੰ ਕੀ ਕਹਿਣਾ ਜਾ ਕੇ ਪਰਮਾਉਣਾ ਜਾ ਕੇ ਨਕਰ ਕੜ ਕੇ ਤਾਂ ਘੜ ਘੜ ਕੇ ਅੰਦਰ ਕੀ ਜਾਣਦਾ ਤੂੰ ਡਰਾਮਾ ਕਾਦੇ ਵਾਸਤੇ ਕਰਦਾ ਕੀ ਲੋੜ ਹੈ ਡਰਾਮਾ ਕਰਨ ਜਿਹੜਾ ਦੂਣਾ ਨਿਭਦਾ ਉਹ ਅਪਰਾਧੀ ਹੁੰਦਾ ਹੀ ਹੈ ਜਿਹੜਾ ਅਪਰਾਧੀ ਨੇ ਉਹਨੂੰ ਇਹ ਡਰਾਮਾ ਕਰਨ ਦੀ ਲੋੜ ਨਹੀਂ ਹੈ ਕਹਿਣ ਦਾ ਮਤਲਬ ਇਹ ਹੈ ਕਿ ਅਪਰਾਧੀ ਦੂਣਾ ਨਿਭਿਆ ਨਾ ਜੇ ਅਪਰਾਧੀ ਨਹੀਂ ਉਹਨੂੰ ਦੂਣਾ ਨਿਭਣ ਦੀ ਲੋੜ ਨਹੀਂ ਹੈ ਉਹਨੂੰ ਬਹੁਤਾ ਨਾ ਕਰਨ ਦੀ ਲੋੜ ਨਹੀਂ ਉਹਨੂੰ ਬਹੁਤਾ ਚਿਰ ਡੰਡਾ ਦੀ ਲੋੜ ਨਹੀਂ ਹੈ ਇਹ ਸਾਰੇ ਅਪਰਾਧੀ ਨੇ ਜਿਹੜੇ ਇਦਾਂ ਕਰਦੇ ਗੁਰਬਾਣੀ ਦੇ ਅਨੁਸਾਰ ਤਾਂ ਇਹੀ ਹੈ ਜਾਂ ਕੋ ਸੁਧਾ ਜਾਏ ਸੀਸ ਨਮਾਈਏ ਕਹਤੀ ਹੈ ਜਾਂ ਕੋ ਸੁਧੇ ਜਾਏ ਕੀ ਫਰਕ ਪੈਗਾ ਤੇਰਾ ਜੇ ਤੇਰੇ ਹਿਰਦਾ ਦੇ ਸ਼ੁੱਧ ਹੈ ਜੀ ਹਿਰਦਾ ਸ਼ੁੱਧ ਤਾਂ ਹੈ ਜੇ ਗੁਰਬਾਣੀ ਗੁਰੂ ਜੋ ਕਹੂ ਮੰਨੇਗਾ ਕੋ ਸੁਧੇ ਜਾਏ ਸੁਧਾ ਤਾਂ ਮੰਨਣਾ ਨਹੀਂ ਤੇ ਜੇ ਹਿਰਦਾ ਸੁਧਾ ਨਹੀਂ ਮੰਨਦਾ ਫਿਰ ਉਹ ਜੋ ਮਰਜੀ ਗੁਰੂ ਕਹੇ ਜਾਵੇ ਉਹ ਨਹੀਂ ਮੰਨਣੀ ਜੇ ਮੰਨਣੀ ਨਹੀਂ ਫਿਰ ਤਾਂ ਰਸਲ ਨਵਾਉਣ ਦਾ ਫਾਇਦਾ ਕੀ ਹੋਇਆ ਗੁਰਦਾਰੇ ਜਾਣਾ ਫਿਰ ਕੀ ਹੋਇਆ ਉਹਦਾ ਡਰਾਮਾ ਕਰਨ ਦਾ ਫਾਇਦਾ ਕੀ ਹੋਇਆ ਕੁਝ ਵੀ ਫਰਕ ਨਹੀਂ ਪੈਣਾ ਹਾਂ ਇੱਕ ਫਰਕ ਪਊਗਾ ਪੜਿਆ ਹੋਵੇ ਗੁਨਾਹਗਾਰ ਰੋ ਸੁਣਦਾ ਬਾਣੀ ਤੂੰ ਗੁਨਾਹਗਾਰ ਜ਼ਿਆਦਾ ਹੈ ਉਹ ਵੀ ਸਾਧ ਨਹੀਂ ਰਿਹਾ ਹੁਣ ਤੇ ਨਾ ਰਿਹਾ ਕੋਈ ਉਹ ਵੀ ਸਾਧ ਨਾਲ ਜਿਹੜਾ ਨਹੀਂ ਗੁਰਦਾਰੇ ਜਾਂਦਾ ਉਹਦੇ ਨਾਲ ਰਿਆਤ ਹੋ ਸਕਦੀ ਹੈ ਤੇ ਨਾ ਰਿਆਤ ਹੋਣੀ ਹੋਈ ਨਹੀਂ ਤੂੰ ਜਾਣ ਬੁੱਝ ਕੇ ਕੰਮ ਕੀਤਾ ਜਾਣ ਬੁੱਝ ਕੇ ਬਾਵਰੇ ਕਾਜ ਬਗਾੜਿਓ ਜਿਹਨੇ ਜਾਣ ਬੁੱਝ ਕੇ ਕੀਤਾ ਹੋਵੇ ਜਿਹਨੇ ਜਿਹਦਾ ਕਤਲ ਹੋ ਜਵੇ ਨਾ ਡਰਾਈਵਰ ਤੇ ਹੋ ਜਵੇ ਅਚਾਨਕ ਹੋ ਜਵੇ ਉਹ ਤੇ ਦਫਾ 304 ਲੱਗਦੀ ਉਹ ਕਹਿੰਦੇ ਵੀ ਇਹਨੇ ਅਰਾਦਤਨ ਕਤਲ ਨਹੀਂ ਅਰਾਦਾ ਨਹੀਂ ਸੀ ਤਾਂ ਮਾਰਨਾ ਮਰ ਗਿਆ ਜਿਸ ਸਜ਼ਾ ਵੀ ਬਹੁਤ ਮੂਲੀ ਪਰ ਜਿਹਨੇ ਇਰਾਦੇ ਨਾਲ ਕਤਲ ਕੀਤਾ ਹੋਵੇ ਕਤਲ ਨਾ ਵੀ ਹੋਵੇ ਉਹਦੀ ਸਜ਼ਾ ਉਹਨੂੰ ਦਫਾ 307 ਲੱਗਦੀ ਹੈ ਔਰ ਸਜ਼ਾ 304 ਨਾਲ ਜ਼ਿਆਦਾ ਹੁੰਦੀ 7 ਸਾਲ ਤੱਕ ਦੀ ਕਰ 302 ਦੀ ਤਾਂ ਚਲੋ ਛੱਡੋ ਉਹ ਤੋਂ ਵੀ ਜ਼ਿਆਦਾ ਹੈ ਫਾਂਸੀ ਵੀ ਲੱਗ ਜਾਂਦੀ ਹੈ 302 ਦੀ ਪਰ 307 ਇਰਾਦਾ ਕਤਲ ਸੀ ਨਹੀਂ ਕਤਲ ਹੋਇਆ ਉਹਦੀ ਵੀ ਕਤਲ ਹੋਏ ਨਾਲ ਜ਼ਿਆਦਾ ਸਜ਼ਾ ਹੈ ਦਫਾ 307 ਮਾਰਨ ਦੇ ਇਰਾਦੇ ਨਾਲ ਉਹਨੇ ਕੰਮ ਕੀਤਾ ਮਰਿਆ ਨਹੀਂ ਨਾਲ ਰਾਦਾ ਤੇ ਮਾਰਨ ਦਾ ਸੀ 304 ਚ ਬੰਦਾ ਬਣ ਗਿਆ ਰਾਦਾ ਹੈ ਨਹੀਂ 304 ਦੀ ਸਜ਼ਾ ਥੋੜੀ ਹੈ 307 ਦੀ ਸਜ਼ਾ ਜ਼ਿਆਦਾ ਹਾਲਾਂਕਿ ਬੰਦਾ ਨਹੀਂ ਮਰਿਆ 302 ਦੀ ਤੇ ਛੱਡੋ ਦੀ ਤੇ ਜ਼ਿਆਦਾ ਹੋਣੀ ਹੋ ਇਹ ਆ ਦਫਾ ਹੈ ਆ ਜਿਹੜੀ ਤਿੰਨ ਦਫਾ ਨੇ ਨਾ ਉਹ ਤਾਂ ਤਾਂ 302 ਲੱਗੀ ਹੋਈ ਆ ਜਿਹੜਾ ਰੋਜ਼ ਜਾ ਕੇ ਨੱਕ ਰਗੜਦਾ ਹਾਂ ਪੜਿਆ ਹੋਵੇ ਗੁਨਾਹਗਾਰ 302 ਦਫਾ ਦੇ ਵਿੱਚ ਆ ਉਹ ਤੇ ਭਲੇਖੇ ਹੀ ਫੜਦਾ ਹੋਵੇ ਉਹਦੀ ਕੋਈ ਬਖਸ਼ਿਸ਼ ਨਹੀਂ ਹੈ ਕਿਤੇ